ਆਖੇ ਅਕਬਰ ਦੀ ਅੰਮੜੀ ਕੋ ਅਕਬਰ ਦੀ ਬਨਰੀ ਦਿਖਾਓ ਹਾ ਮੈਂ ਤਾਂ ਸਿੱਖਦੀ ਆਈ ਦੇ ਦੇਖਣ ਕੋ ਜ਼ਰਾ ਗੁੰਗਟ ਉਠਾਓ ਹਾ ਆਖੇ ਰੋ ਰੋ ਕੇ ਅਕਬਰ ਦੀ ਅੰਮੜੀ ਮਤ ਅਕਬਰ ਕੋ ਰਜ ਰਜ ਕੇ ਲੇਠੇ ਡਾਡਾ ਹਾ ਸਰਵਰ ਦਾ ਜਾਨੀ ਲਾਦਿਆਂ ਮਸਦਿਆਂ ਬਹਾਰਾਂ ਤੂੰ ਨਜ਼ਰੇ ਲਾਂਦੇ ਮਸਦਿਆਂ ਬਹਾਰਾਂ ਤੂੰ ਨਜ਼ਰੇ ਏ ਮੁਹੰਮਦ ਸੋਹਣੇ ਜਵਾਨੀ ਹੁੰਦੇ ਬਨਰੇ ਦੇ ਦੇਖਣ ਦੀ ਸੇਕੇ ਹੁੰਦੇ ਬਨਰੇ ਦੇ ਦੇਖਣ ਦੀ ਸੇਕੇ ਏ ਮੈਂ ਉਜੜੇ ਦੇ ਹਸਰਤ ਮਿਟਾਓ ਹਾਂ ਅਕਰੋ ਰੋ ਕੇ ਅਕਬਰ ਦੀ ਅਮੜੀ